ਮਾਰੂ ਸੁਖ ਸਾਗਰ ਸੁਰਤਰ ਚਿੰਤਾਮਣੀ ਕਾਮ ਧੇਨ ਬਸ ਜਾ ਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿੱਧੀ ਨਾਮ ਨਿਦ ਕਰ ਤਲ ਤਾਕੈ ਹਰ ਹਰ ਹਰ ਨਾ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਉ ਨਾਨਾ ਖਿਆਨ ਪ੍ਰਾਣ ਬੇਦ ਵਿਧੀ ਚੌਥੇ ਅਚਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰ ਨਾਹੀ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿਰ ਵਿਦਾਸ ਉਦਾਸ ਦਾਸ ਮਤ ਜਨੋ ਮਰਨ ਪੈ ਭਾਗੀ ਇਹ ਸ਼ਬਦ ਦੂਈ ਵਾਰ ਆਇਆ ਹੋਇਆ ਇੱਕ ਵਾਰ ਪਹਿਲਾਂ ਵੀ ਆਇਆ ਰਵਿਦਾਸ ਜੀ ਦਾ ਸ਼ਬਦ ਹੈ ਥੋੜਾ ਥੋੜਾ ਬਦਲਿਆ ਵੀ ਇਹ ਦੁਬਾਰਾ ਕਿਉਂ ਆਇਆ ਕਿਉਂ ਨਹੀਂ ਆਇਆ ਇਹਦਾ ਤਾਂ ਹੁਣ ਬਹੁਤਾ ਨਹੀਂ ਕਹਿ ਸਕਦੇ ਦੇ ਬਾਰੇ ਪਰ ਸ਼ਬਦ ਸਾਡੇ ਵੀ ਆਏ ਹੋਏ ਕਈ ਸ਼ਬਦ ਜਿਵੇਂ ਸੋਦਰ ਰਾਗ ਦਾ ਸੋਦਰ ਸ਼ਬਦ ਅਸਾ ਰਾਗ ਦੇ ਵਿੱਚ ਉਹ ਸ਼ਬਦ ਜਪਜੀ ਸਾਹਿਬ ਜੀ ਵੀ ਆਇਆ ਹੈ ਰਹਿਣਾ ਚ ਵੀ ਆਇਆ ਹੈ ਫਿਰ ਉੱਥੇ ਰਾਗ ਦੇ ਵਿੱਚ ਵੀ ਆਇਆ ਹੈ ਜਦੋਂ ਰਾਗ ਸ਼ੁਰੂ ਹੋਇਆ ਉਹ ਵੀ ਥੋੜਾ ਥੋੜਾ ਐਵੇਂ ਫਰਕ ਪਾਇਆ ਹੋਇਆ ਉਥੇ ਵੀ ਫਰਕ ਆ ਇੱਕ ਜਗ੍ਹਾ ਸਿੱਧਾ ਸੰਬੋਧਨ ਹੋ ਕੇ ਕਿਹਾ ਹੋਇਆ ਤੁਧਰੂ ਕਿਹਾ ਹੋਇਆ ਇੱਕ ਵਾਰ ਤੋਹਰੂ ਕਿਹਾ ਹੋਇਆ ਤੁਧਰੂ ਦਾ ਮਤਲਬ ਸਿੱਧਾ ਡਾਇਰੈਕਟ ਸੰਬੋਧਨ ਹੁੰਦਾ ਤੋਹਰੂ ਡਾਇਰੈਕਟ ਨਹੀਂ ਹੁੰਦਾ ਸੰਬੋਧਨ ਐ ਜੋ ਗੱਲ ਇੱਥੇ ਹਾਂਜੀ ਪਿਛਲੀ ਵਾਰ ਹਰ ਜੀ ਤੇ ਸਭੇ ਸਾਰੇ ਮਾਰੂ ਸੁਖ ਸਾਗਰ ਸੁਰਤਰ ਚਿੰਤਾਮਣੀ ਕਾਮ ਦੇ ਵਸ ਜਾ ਕੇ ਸੁਖ ਸਾਗਰ ਭਵ ਸਾਗਰ ਆ ਭਵ ਸਾਗਰ ਅਸੀਂ ਤਿਆਗ ਕੇ ਸੁਖ ਸਾਗਰ ਜਾਣ ਸੁਖ ਸਾਗਰ ਕੀ ਹੈ ਅਸਲ ਵਿੱਚ ਹੁਕਮ ਉਹਦਾ ਸੁਖ ਸਾਗਰ ਹੈ ਸੱਚਖੰਡ ਸੁਖ ਸਾਗਰ ਹੈ ਜਿੱਤੇ ਨਿਰੰਕਾਰ ਵਸਦਾ ਸੱਚਖੰਡ ਵਸਦਾ ਨਿਰੰਕਾਰ ਉਹ ਸੁਖ ਦਾ ਘਰ ਉਹ ਸੁਖਾਂ 'ਚ ਵਸਦਾ ਹੈ ਸੁਖਾਂ ਦੇ ਘਰ 'ਚ ਹੈ ਇਹ ਦੁੱਖਾਂ ਦਾ ਘਰ ਹੈ ਸੰਸਾਰ ਪਰ ਸੰਸਾਰ ਨੂੰ ਸੰਸਾਰੀ ਆਦਮੀ ਚੰਗਾ ਸਮਝਦੇ ਸੰਸਾਰ ਨੂੰ ਡਿਵੈਲਪ ਕਰਨ ਲੱਗੇ ਹੋਏ ਨੇ ਉਹ ਕਹਿੰਦੇ ਨੇ ਇਹਨੂੰ ਸੁਰਗ ਬਣਾ ਦੇ ਬੂਰਖ ਨੇ ਜਿਹੜੇ ਇਹਨੂੰ ਸੁਰਗ ਬਣਾਉਣ ਦੀ ਗੱਲ ਕਰਦੇ ਸਭ ਬੂਰਖ ਵੱਡੇ ਵੱਡੇ ਬੂਰਖ ਜਿਹਨੂੰ ਪਰਮੇਸ਼ਰ ਨੇ ਦੁੱਖ ਸਾਗਰ ਬਣਾਇਆ ਤੁਸੀਂ ਇਹਨੂੰ ਸੁੱਖ ਸਾਗਰ ਬਣਾ ਦੋਗੇ ਇਹ ਤੋਂ ਵੱਡਾ ਹੰਕਾਰ ਕੀ ਹੋ ਸਕਦਾ ਇਹ ਤਾਂ ਵੱਡਾ ਹੰਕਾਰ ਦੀ ਗੱਲ ਹੈ ਇਹਨੂੰ ਸੁਖ ਬਣਾ ਦੇਣਾ ਕਹਿਣ ਬਣਨਾ ਤਾਂ ਨਹੀਂ ਹੈ ਦੋਤੇ ਨਰਕ ਜੂਰ ਬਣਾ ਦੋਗੇ ਤੁਸੀਂ ਇਹਨੂੰ ਇਹ ਤੋਂ ਭੈੜਾ ਜੋ ਕੁਝ ਵੀ ਕੀਤਾ ਹੈ ਉਹਦੇ ਨਾਲ ਚਿੰਤਾ ਆਦਮੀ ਦੀ ਵਧੀ ਗਈ ਸਾਰੇ ਵਿਚਾਰਵਾਰ ਬੰਦੇ ਨੇ ਜਿਹਨਾਂ ਆਡਾ ਅੱਜ ਜਿਨ੍ਹਾਂ ਆਦਮੀ ਡਿਪਰੈਸ਼ਨ ਔਰ ਚਿੰਤਾ ਚ ਹੈ ਜਿੱਦਣ ਜੰਗਲ ਚ ਬਸਦਾ ਸੀ ਉਹ ਉਦੋਂ ਨਹੀਂ ਸੀ ਉਹਦਾ ਆਦਮੀ ਜੰਗਲੀ ਸੀ ਨਾ ਚਿੰਤਾ ਨਹੀਂ ਸੀ ਅੱਜ ਚਿੰਤਾ ਜ਼ਿਆਦਾ ਚਿੰਤਾ ਦਾ ਹੱਲ ਕੀਤਾ ਸੀ ਜਦ ਆਦਮੀ ਜੰਗਲੀ ਸੀ ਚਿੰਤਾ ਦਾ ਹੱਲ ਕੀਤਾ ਨਾ ਵੀ ਵੀ ਪੈਂਦਾ ਭਾਈ ਬੇਰਬੀ ਹੁੰਦੀ ਘਰ ਬਣਾ ਲੋ ਆਰਾਮ ਹੋ ਜੂ ਬੇਰਬੀ ਦੀ ਚਿੰਤਾ ਆਰਾਮ ਵਿੱਚ ਚਿੰਤਾ ਹੈ ਨਹੀਂ ਚਿੰਤਾ ਦਾ ਹੱਲ ਕਰਦੇ ਕਰਦੇ ਏਡੀ ਬੜੀ ਏਡੀ ਚਿੰਤਾ ਪੈਦਾ ਕਰ ਲਈ ਦਾ ਇਲਾਜ ਕੋਈ ਨਹੀਂ ਲਾਲਾ ਚਿੰਤਾ ਪੈਦਾ ਕਰ ਲਈ ਐਡੀ ਉਹ ਮਾ ਪੈਦਾ ਕਰ ਲਈ ਜਿਹਦਾ ਇਲਾਜ ਕੋਈ ਨਹੀਂ ਜਿਹਦੀ ਕੋਈ ਦਵਾਈ ਹੋਏ ਨਹੀਂ ਉਹਦੀ ਆ ਹੁਣ ਬਹੁਤ ਇਹਨਾਂ ਜਨਤਾਵਾਂ ਦੀ ਦਵਾਈ ਆ ਬਹੁਤ ਉਹਦੇ ਦੀ ਕੋਈ ਦਵਾਈ ਜਸ ਹੋਜੂਗਾ ਚਿੰਤਾ ਖਤਮ ਹੋਰ ਕੋਈ ਚਿੰਤਾ ਨਹੀਂ ਹਾਂ ਕਾਮ ਤੇ ਬਸ ਜਾ ਕੇ ਰੇ ਕਾਮ ਤੇ ਕਾਮ ਤੇ ਨੂੰ ਕਹਿੰਦੇ ਨੇ ਜੋ ਆਦਮੀ ਐਸੇ ਕੋਈ ਗਊ ਹੈ ਕਹਿੰਦੇ ਇੱਧਰ ਦੇ ਖਾੜੇ ਚ ਹੁੰਦੀ ਹੈ ਇੱਧਰ ਦੇ ਉਹ ਦਰਬਾਰ ਚ ਹੁੰਦੀ ਹੈ ਜੋ ਤੇ ਬੁੱਗੀ ਇਹ ਸਭ ਇੱਛਾ ਪੂਰੀਆਂ ਕਰ ਸਕਦੀ ਹੈ ਇਹ ਗੱਲਾਂ ਬਣਾਈ ਹੁੰਦੀਆਂ ਐਸੀ ਕੁਛ ਨਹੀਂ ਹੈ ਉਸੇ ਗਊ ਦੀ ਗੱਲ ਸੀ ਜਿਹੜੀ ਜਿਉਦੀ ਕਰਨ ਦੀ ਗੱਲ ਚੱਲਦੀ ਸੀ ਨਾ ਰਾਮਦੇਵ ਦੀ ਗਊ ਜਿਉਦੀ ਕਰਦੇ ਦੀ ਜਿਹੜੀ ਬੁੱਧੀ ਸੁੱਤੀ ਪਈ ਹੈ ਮਰੀ ਹੋਈ ਹੁੰਦੀ ਜਿਹਦੀ ਮਤ ਸੁੱਤੀ ਹੋਵੇ ਮਤ ਮਰੀ ਹੋਈ ਹੁੰਦੀ ਉਹਦੀ ਵਾਤ ਸੁੱਤੀ ਹੋਵੇ ਨਾ ਉਹ ਮਰੀ ਹੋਈ ਹੁੰਦੀ ਹੈ ਸੁੱਤਾ ਆਦਮੀ ਮਰੇ ਬਰਾਬਰ ਹੁੰਦਾ ਆਪਾਂ ਵਾਤ ਮਤ ਜਾਗਿਆ ਆਵੇ ਜਿਉਂਦੀ ਹੋ ਗਈ ਗੱਲ ਇਹ ਕਹਿ ਰਿਹਾ ਸੀ ਜਿਹੜੇ ਸੀ ਦੁਖੀ ਨਿੰਦਕ ਉਹਨਾਂ ਨੇ ਚੁਗਲੀ ਇਹ ਕੀਤੀ ਵੀ ਇਹ ਕਹਿੰਦਾ ਜੀ ਮਰੀ ਗਏ ਨਾ ਜੋਤੀ ਕਰ ਦਿੱਤਾ ਉਹ ਨਿੰਦਕ ਸੀਗੇ ਨਾਮਦੇਵ ਦੇ ਜਿਹੜੇ ਉਹੀ ਦੁੱਖ ਸੀ ਜਿਹੜਾ ਨੂੰ ਦੁੱਖ ਲੱਗਦਾ ਸੀ ਨਾਮ ਦੇਵ ਦੀਆਂ ਗੱਲਾਂ ਤੇ ਅਰਥ ਬਦਲ ਤੇਰੋ ਚੀਜ਼ਾਂ ਦੇ ਗਊ ਦੇ ਜਿਵੇਂ ਉਹਨਾਂ ਦੇ ਅਰਥ ਬਦਲੇ ਸੀ ਐਵੇਂ ਦੇਵਤੇ ਦੇ ਅਰਥ ਬਦਲੇ ਇਹ ਬਿਸ਼ਰੂ ਦੇ ਅਰਥ ਬਦਲੇ ਨੇ ਰਾਜਿਆਂ ਦੇ ਅਰਥ ਬਦਲੇ ਨੇ ਰਾਜਿਆਂ ਨੇ ਬਰਦਾਸ਼ਤ ਨੇ ਪੰਡਤ ਤੇ ਅਰਥੇ ਸਾਰੇ ਇਹ ਸਾਰੇ ਪੰਡਤ ਦੇ ਅਰਥ ਬਦਲਾਏ ਹੋਏ ਨੇ ਕਰਪ ਬਿਰਸ਼ ਉਹ ਬਿਰਸ਼ ਦੀ ਵੀ ਵਿਆਖਿਆ ਤੇ ਕਰਮ ਦਾ ਦਾਨ ਸਾਖਾ ਉਹ ਪੱਤਾ ਦਾਸ ਭਰੀਆ ਉਹ ਸਾਰੇ ਸਿਮਰਤ ਸ਼ਾਸਤਰ ਨੂੰ ਸ਼ੁੱਧ ਕਰਕੇ ਦੁਬਾਰਾ ਲਿਖਿਆ ਹੈ ਗੁਰਬਾਣੀ 'ਚ ਵੀ ਅਸਲ ਗੱਲ ਆ ਸੀ ਪੰਡਤ ਨੇ ਮਿਲ ਕੇ ਰਾਜੇ ਨਾਲ ਆਰਥ ਬਣਾਉਣੇ ਤੋ ਤੋ ਕੋ ਬੜੇ ਨਾ ਲੈਣ ਨੂੰ ਦੇ ਤੋ ਕੀ ਲੱਭਣ ਤਾਂ ਕਿ ਉਹ ਰਸਤੇ ਕੋਈ ਤੁਰੇ ਹੀ ਨਾ ਰਸਤਾ ਇਸ ਤਰੀਕੇ ਨਾਲ ਬੰਦ ਕਰਤਾ ਉਹਦਾ ਪਤਾ ਹੀ ਨਾ ਲੱਗੇ ਭਗਤਾਂ ਨੇ ਉਹ ਰਸਤਾ ਦੁਬਾਰਾ ਦੱਸਿਆ ਉਹਨਾਂ ਲਫ਼ਜ਼ਾਂ ਦੇ ਅਰਥ ਦੱਸੇ ਕਾਲ ਤੇ ਕਬਲ ਵਰਸ਼ ਇਹ ਕੀ ਚੀਜ਼ ਹੈ ਨਾ ਕਪਲ ਗਾਉ ਤੇ ਕਾਲ ਤੇ ਗਊ ਕਪਲਾ ਗਾਉ ਸੁਖਿਆ ਕਲਪ ਕਲਪ ਬਖਸ਼ ਇਹ ਕਿਹਨੂੰ ਕਹਿੰਦੇ ਹਾਂਜੀ ਚਾਰ ਪਦਾਰਥ ਅਸ਼ਟ ਮਹਾ ਸਿੱਧੀ ਨਵਨੇ ਤੇ ਕਰ ਤਲ ਤਾਕਾ ਹੈ ਚਾਰ ਪਦਾਰਥ ਕੀ ਉਧਰ ਚਾਰ ਪਦਾਰਥ ਇਹਨਾਂ ਕੋਲ ਹੁੰਦੇ ਹੀ ਨਹੀਂ ਜਿਨ੍ਹਾਂ ਕੋਲ ਮੁਕਤੀ ਹੁੰਦੀ ਹੈ ਚਾਰ ਪਦਾਰਥ ਨਹੀਂ ਹੋ ਸਕਦੇ ਉਥੇ ਚਾਰ ਪਦਾਰਥ ਦੀ ਗੱਲ ਹੀ ਨਹੀਂ ਉਹ ਸ਼ਬਦ ਵਿੱਚ ਐਸਾ ਹੈ ਉਹ ਤੇ ਅੱਠ ਦਸਾਂ ਸਿੱਧ ਹੈ 18 ਪੁਰਾਣਾ ਦੀ ਗੱਲ ਹੈ ਤੇ ਚਾਰ ਪਦਾਰਥਾਂ ਦੀ ਗੱਲ ਉੱਥੇ ਰਹਿ ਗਈ ਸੀ ਤੇ ਚਾਰ ਪਦਾਰਥਾਂ ਦੀ ਗੱਲ ਹੈ ਜਿਹੜੇ ਮੁਕਤੀ ਤੱਕ ਧਰਮ ਗੱਲ ਕਰਦੇ ਨੇ ਤਾਂ ਪਦਾਰਥ ਦੋਏ ਹੁੰਦੇ ਨੇ ਚਾਰ ਹੋਏ ਨਹੀਂ ਸਕਦੇ ਮੁਕਤੀ ਤੱਕ ਤਾਂ ਪਦਾਰਥ ਤੇ ਦੋਏ ਨੇ ਚਾਰ ਕਿਵੇਂ ਹੋ ਜਾਣਗੇ ਜਿਹੜਾ ਧਰਮ ਸਾਡਾ ਹੈ ਗੁਰਮਤ ਵਾਲਾ ਇਹ ਗਿਆਨੀਆਂ ਦਾ ਧਰਮ ਉਹ ਧਰਮ ਅਗਿਆਨੀਆਂ ਦਾ ਤੇ ਗਿਆਨ ਦਾ ਕੋਈ ਕੰਮ ਨਹੀਂ ਇੱਥੇ ਕਿਹਾ ਜਾਏ ਧਰਮ ਤਾਂ ਜੇ ਗਿਆਨ ਤਾਂ ਧਰਮ ਹੈ ਕਬੀਰ ਇਹ ਧਰਮ ਗਿਆਨੀਆਂ ਦਾ ਉਹ ਗਿਆਨੀ ਦਾ ਧਰਮ ਹੈ ਉਹ ਤਾਂ ਗਿਆਨ ਹੀ ਨਾ ਗਿਆਨ ਪੂਜਾ ਪਾਉ ਵੀ ਦੂਜਾ ਮਾਇਆ ਦਾ ਮਾਇਆ ਦੀ ਭੁੱਖ ਹੈ ਉੱਥੇ ਇੱਥੇ ਚਾਰ ਪਦਾਰਥ ਨੇ ਇਹਨਾਂ ਨੇ ਪਦਾਰਥ ਦਾ ਚਾਰੇ ਰੱਖੇ ਨੇ ਪਰ ਹੋਰ ਹੋਰ ਕਰ ਲੈ ਦੋ ਦੋ ਗੱਲ ਇੱਕ ਤਾਂ ਧਰਮ ਅਰਥ ਕਾਮ ਕਾਮਨਾ ਕਾਮਨਾ ਉਹ ਤਾਂ ਕਲਪ ਵਿੱਚ ਪੂਰੀ ਕਰਾ ਲਈ ਕਲਪ ਵਿੱਚ ਜੋ ਕਾਮਨਾ ਕਰੋ ਪੂਰੀ ਹੋ ਜਾਂਦੀ ਉਹ ਜੇ ਤਾਂ ਕਾਮਨਾ ਉੱਥੇ ਤਾਂ ਮੁਕਤੀ ਹੋਣੀ ਹੁੰਦੀ ਨਾਲੇ ਕਹਿੰਦੇ ਇੱਛਾਵਾਂ ਤਿਆਗ ਜਿਹੜੀਆਂ ਨੇ ਤਾਂ ਮੁਕਤੀ ਹੋ ਨਾਲੇ ਕਹਿੰਦੇ ਉਹ ਕਾਮਨਾ ਪਦਾਰਥ ਹੈ ਇਹ ਸਾਰੀ ਸ਼ਰਾਰਤ ਸੀ ਫਸੌਲ ਦੀ ਇਹ ਫਲਸਰ ਕੀ ਵਿਧੀ ਹੈ ਫਲਸਰ ਕੀ ਵਿਧੀ ਸਭ ਕੁਝ ਜਾਣੇ ਇਹ ਤਾਂ ਫਸਾਉਣ ਵਾਲੀ ਵਿਧੀ ਸੀ ਵਿਦਵਾਨ ਸਾਰੇ ਇਹ ਚਾਰ ਪਦਾਰਥ ਬੰਦੇ ਧਰਮ ਅਰਥ ਕਾਮ ਭੋਗ ਗੁਰਬਾਣੀ ਦੇ ਬੰਦੀ ਤਦੋਂ ਧਰਮ ਆ ਗਏ ਗਿਆਨ ਕੇ ਵੀ ਹਿੰ ਲੋਭ ਉਹ ਮੈਂ ਕਾਮਨਾ ਅਧੀਨ ਕੈਸੇ ਪਾਗਲ ਭਗਵੰਤ ਕੋ ਉਤੇ ਚਾਰੇ ਪਦਾਰਥ ਰੱਦ ਹੋ ਗਏ ਜਿਹਨੂੰ ਕਹਿੰਦਾ ਗ੍ਰੰਥ ਹੀ ਨਹੀਂ ਹੈ ਉਹ ਚਾਰੇ ਰੱਦ ਕਰਦੇ ਬਾਜ਼ਾਰ ਤੇ ਤੁਹਾਡੇ ਮਾਰੀ ਜਾਂਦੇ ਗੱਲਾਂ ਪਰ ਇਹਨਾਂ ਨੂੰ ਤਾਂ ਜੇ ਗਿਆਨ ਜੇ ਧਰਮ ਦਾ ਇਹਦਾ ਗਿਆਨ ਹੋਵੇ ਵਿਦਵਾਨਾਂ ਨੂੰ ਤਾਂ ਉਹਨੂੰ ਪਛਾਣਨ ਇਹ ਤਾਂ ਅੰਨੇ ਨੇ ਮਾਇਆ ਧਾਰੀ ਆ ਤੰਨੇ ਬੋਲੇ ਵਿਦਵਾਨ ਸਾਰੇ ਅੰਨੇ ਬੋਲੇ ਨੇ ਅੰਨੇ ਦੀ ਗੱਲ ਤਾਂ ਤੁਸੀਂ ਬੰਦੀ ਖੜੇ ਹੋ ਸੱਚ ਬੰਦੀ ਬੈਠੇ ਹੋ ਚਾਰੇ ਪਦਾਰਥ ਗਲਤ ਨੇ ਪਦਾਰਥ ਕੀ ਨੇ ਦੋ ਪਦਾਰਥ ਪਹਿਲੇ ਨੇ ज्ञान का ਬੰਦਾ ਬਣ रहे ਗਿਆਨ ਪਦਾਰਥ ਗੁਰਮਤਿ ਦਾ ਗਿਆਨ ਇਹਦਾ ਨਾ ਮਨ ਵਧਿਆ ਜਾਣਾ ਮਨ ਰੁਕ ਜਾਣਾ ਮੁਕਤੀ ਮਿਲ ਜਾਂਦੀ ਬਸ ਕਲਪਨਾ ਕਲਪਨਾ ਨੂੰ ਮੁਕਤੀ ਮਿਲ ਜਾਂਦੀ ਇਹ ਤੋਂ ਬਾਅਦ ਦੋ ਪਦਾਰਥ ਹੋ ਰਹਿ ਗਏ ਗੁਰਬਾਣੀ ਤਾਂ ਮਨ ਨੂੰ ਮਾਰਦੀ ਹੋਈ ਹੈ ਮਨ ਡੈਡ ਹੋ ਜਾਂਦਾ ਸੋਚਣਾ ਬੰਦ ਕਰ ਦਿੰਦੇ ਨੇ ਸੋਚਣਾ ਬੰਦ ਕੀਤਾ ਡੈਡ ਹੋ ਗਿਆ ਫਿਰ ਇਹਨੂੰ ਜਗਾਉਣਾ ਕਿਹਦੇ ਰਾਮ ਰਮਤ ਮਤ ਪ੍ਰਗਟ ਆਈ ਉਹ ਫੇਰ ਬਣੀ ਹੋਈ ਇੱਥੋਂ ਜਿਉਂਦੀ ਹੋਣੀ ਹੈ ਗਊ ਰਾਮ ਰਾਮ ਤਮਤ ਪ੍ਰਗਟ ਆਈ ਫੇਰ ਜਾਗਣੇ ਨੇ ਜਦ ਸੰਤੋਖ ਹੋ ਜਾਂਦਾ ਨਾ ਫੇਰ ਜਾਗਦਾ ਫਿਰ ਉਹ ਜਾਗਦੀ ਹੈ ਅੰਦਰੋਂ ਫਿਰ ਗਿਆਨ ਜਾਗਦਾ ਸੁਤੋਖ ਦੇ ਬਾਅਦ ਉਹ ਕੀ ਹੈ ਉਹ ਨਾਮ ਪਦਾਰਥ ਹੈ ਫਿਰ ਕਿ ਜਨੂ ਪਦਾਰਥ ਦੋ ਪਦਾਰਥ ਹੈ ਜਨੂ ਪਦਾਰਥ ਦਾ ਨਾਮ ਪਦਾਰਥ ਤੇ ਹੈ ਹੀ ਨਹੀਂ ਸਿੱਧੂ ਮਤ ਦਾ ਕਦੇ ਹੈ ਹੀ ਨਹੀਂ ਹੈ ਸਿਮਰਤੀ ਸ਼ਾਸਤਰ ਦੇ ਵਿੱਚ ਇਹਨਾਂ ਦਾ ਜ਼ਿਕਰ ਨਹੀਂ ਹੈ ਸਾਡੇ ਜਨੂ ਪਦਾਰਥ ਦਾ ਜ਼ਿਕਰ ਹੈ ਨਾਮ ਪਦਾਰਥ ਦਾ ਜ਼ਿਕਰ ਹੈ ਤੇ ਇੱਥੇ ਜਾਂ ਨਾ ਪਦਾਰਥ ਹੈ ਨਹੀਂ ਸੀ ਧਰਮ ਅਰਥ ਕਾਮ ਉਹ ਚ ਇਹ ਵਿਦਵਾਨ ਸੁੱਤੇ ਪਏ ਨੇ ਤੁਸੀਂ ਕਿਵੇਂ ਮੰਨ ਲਏ ਠੀਕ ਨੇ ਸੁੱਤੇ ਹੀ ਪਏ ਤੇ ਸੁੱਤੇ ਤਾਂ ਪਹਿਲੇ ਹੀ ਪਏ ਨੇ ਜਾਗੇ ਹੀ ਨਹੀਂ ਜਿਹੜੇ ਕੋ ਜਾਗਦੇ ਤਾਂ ਜੇ ਗੁਰਬਾਣੀ ਨੂੰ ਧਿਆਨ ਨਾਲ ਗੌਰ ਨਾਲ ਪੜਦੇ ਜਾਗਣ ਵਾਸਤੇ ਗੁਰਬਾਣੀ ਨਹੀਂ ਪੜੀ ਜਾਗਣ ਵਾਸਤੇ ਪੜਦੇ ਗੁਰਬਾਣੀ ਤੋਂ ਪੜਦੇ ਫਿਰ ਜਾਗਦੇ ਹਾਂਜੀ ਚਾਰ ਪਦਾਰਥ ਅਸ਼ਟ ਮਹਾਸਿੱਧੀ ਨਵਨਿਧ ਕਰ ਤਲ ਤਾਕ ਹੈ ਅਸ਼ਟ ਮਹਾਸਿੱਧੀ ਅਸ਼ਟ ਮਹਾਸਿੱਧੀ ਕੀ ਨੇ ਉਥੇ 18 ਪੁਰਾਣਾਂ ਦੀ ਗੱਲ ਹੈ ਇੱਥੇ ਅਸ਼ਟ ਮਹਾਸਿੱਧੀ ਹੈ ਅਸ਼ਟ ਮਹਾਸਿੱਧੀ ਕੀ ਹੈ ਅੱਠ ਗੁਣ ਨੇ ਅੱਠ ਸਿੱਧੀਆਂ ਨੇ ਓਕਾਰ ਕੀ ਹੈ ਇਹਦੀ ਸਮਝ ਇੱਕ ਦੀ ਸਮਝ ਪੂਰੀ ਅਸ਼ਟ ਸਿੱਧੀ ਹੈ ਅਸ਼ਟ ਸਿੱਧ ਸਭ ਬੁੱਧ ਗੁਰਮੁਖੀ ਅਸ਼ਟ ਸਿੱਧ ਸਭ ਬੁੱਧ ਗੁਰਮੁਖ ਨੂੰ ਅਸ਼ਟ ਸਿੱਧ ਓਕਾਰ ਦਾ ਗਿਆਨ ਹੁੰਦਾ ਉਹਨੂੰ ਓਕਾਰ ਦੀ ਵਿਆਖਿਆ ਕਰ ਸਕਦਾ ਸਤਨਾਮ ਕਰਤਾ ਪੁਰਖ ਦੇ ਪੌੜ ਦੇ ਵੈਰ ਅਕਾਲ ਪੁਰਖ ਜੁਨੀ ਸਾਹਿਬੰ ਇਹ ਸਾਰੀ ਗੁਰਬਾਣੀ ਇਹਦੀ ਸੋਚੀ ਕਰਉਂਦੀ ਹੈ ਇਹ ਅਠਾਈ ਚੀਜ਼ਾਂ ਦੀ ਸਿੱਧੀ ਕਰਾਉਂਦੀ ਅੱਠ ਗੁਣ ਅੱਠਾਂ ਦੀ ਸਿੱਧੀ ਜਿਹੜੀ ਸਮਝ ਹੈ ਇਹੀ ਤਾਂ ਗੁਰਬਾਣੀ ਦੇ ਰਹੀ ਹੈ ਹੋਰ ਕੀ ਦੇ ਰਹੀ ਹੈ ਅਠੇ ਸਮਝ ਅੱਠ ਪ੍ਰਕਾਰ ਦੀ ਅੱਠਾ ਪੱਖ ਤੋਂ ਸਮਝ ਇੱਕ ਦੀ ਇੱਕ ਦੀ ਸਮਝ ਅੱਠਾਂ ਪੱਖਾਂ ਤੋਂ ਫਿਰ ਇੱਕ ਦੀ ਸਮਝ ਆਉਣੀ ਹੈ ਜਾਂ ਅੱਠਾਂ ਪੱਖਾਂ ਦਾ ਇੱਕ ਨੂੰ ਸਮਝ ਲਿਆ ਫਿਰ ਸਮਝ ਆਉ ਇੱਕ ਕੀ ਹੈ ਫਿਰ ਬੁੱਝਿਆ ਜਾਣਾ ਨਵਨਿੰਦ ਕਰ ਤਲ ਤਾਕ ਹੈ ਨਵਨਿੰਦ ਕਰ ਤਲ ਤਾਕ ਹੈ ਨਵਨਿੰਦ ਨਵਨਿੰਦ ਕੀ ਹੈ ਇਹਦਾ ਇਹਦੇ ਸਿੱਧੀ ਚੋਂ ਮਿਲਣਾ ਕੀ ਹੈ ਅਸ਼ਟ ਸਿੱਧੀ ਚੋਂ ਅਸ਼ਟ ਪ੍ਰਕਾਰ ਦੀ ਸੋਝੀ ਚੋਂ ਮਿਲਣਾ ਕੀ ਨਵਨਿਤ ਮਿਲਣੀ ਹੈ ਨਵਾ ਗਿਆਨ ਨਵਾ ਖਜ਼ਾਨਾ ਗਿਆਨ ਦਾ ਗੁਰਮਤ ਨਾਮ ਮਿਲਣਾ ਜੋ ਨਾਮ ਨਵਨਿਤ ਹੈ ਨਵਨਿਤ ਨਵਨਿਤ ਅਬਰਤ ਪ੍ਰਭ ਕਾ ਨਾਮ ਨਾਮ ਜਿਹੜਾ ਨਾਮ ਹੈ ਉਹੀ ਨਵਨਿਤ ਹੈ ਹਰ ਹਰ ਹਰ ਨਾ ਜਪਸ ਰਸਨਾ ਹਰ ਹਰ ਹਰ ਨਾ ਜਪਸ ਰਸਨਾ ਹਰ ਹਰ ਦਾ ਰਸਨਾ ਜਪਦੀ ਤੇਰੀ ਅੰਮ੍ਰਿਤਸਰ ਦੀ ਜਪਦੀ ਬੁੱਝੇ ਹੈ ਤੇਰੇ ਹਰ ਹਰ ਰਸਨਾ ਦੀ ਜਪਦੀ ਸਮਝਦੀ ਨਹੀਂ ਜਪਣਾ ਸਮਝਣਾ ਹੁੰਦਾ ਹੈ ਬੁੱਧੀ ਨਹੀਂ ਸਮਝ ਰਹੀ ਹਰ ਕੀ ਹੁੰਦਾ ਉਹ ਨਾ ਹਰ ਹਰ ਕਰੀ ਜਾਂਦਾ ਇਹ ਜਪਸ ਨਹੀਂ ਹੈ ਸਮਝਣਾ ਜਪਣਾ ਹੁੰਦਾ ਹਾਂਜੀ ਅਵਰ ਸਭ ਛੱਡ ਬਚਨ ਰਚਨਾ ਉਹ ਛੱਡ ਕੇ ਬਚਨ ਰਚਨਾ ਨੂੰ ਛੱਡ ਪਰੇ ਆ ਜਿਹੜੀਆਂ ਹੋਰ ਗੱਲਾਂ ਨੇ ਨਾ ਲਿਖਿਆ ਫਰਾਂਡੇ ਗ੍ਰੰਥ ਜੀ ਉਹ ਲਿਖਿਆ ਟਿਪਕੇ ਜੋ ਲਿਖਿਆ ਇਹਨੂੰ ਛੱਡ ਪਰੇ ਇਹਨੂੰ ਛੱਡ ਕੇ ਤੂੰ ਹਰ ਨੂੰ ਜਾਣਨ ਦੀ ਕੋਸ਼ਿਸ਼ ਕਰ ਤੇਰੇ ਅੰਦਰ ਹੈ ਹਰ ਹਰ ਅੰਦਰ ਹੈ ਸਭ ਦੇ ਅੰਦਰ ਇਹ ਜਾਣਨ ਆਪਣੇ ਅੰਦਰ ਖੋਜ ਆਪਣੇ ਬੰਦੇ ਖੋਜ ਦਿਲ ਹਰ ਰੋਜ਼ ਰਹਾਉ ਨਾਨਾ ਖਿਆਲ ਪ੍ਰਾਣ ਵੇਦ ਵਿਧੀ 34 ਅੰਸ਼ਰ ਮਾਹੀ ਆ ਜਿਹੜੇ ਵਿਖਿਆਨ ਕੀਤੇ ਨੇ ਸਾਰੇ ਜਿਹੜੇ ਤੂੰ ਪੜ ਪੜ ਕੇ ਲੱਛੇਦਾਰ ਸੁਣਾਈ ਜਾਂਦੇ ਜਿਹਦੇ ਸਿਮਰਤੀਆਂ ਲਿਖੀਆਂ ਹੋਈਆਂ ਨੇ ਸ਼ਾਸਤਰ ਲਿਖੇ ਨੇ ਖਿਆਨ ਪੁਰਾਣ ਵੇਦ ਵਿਧੀ 34 ਅੱਖਰ ਮਾਹੀ 34 ਅੱਖਰਾਂ ਚ ਨੇ ਸੱਚ ਦਾ ਅੱਖਰਾਂ ਦੇ ਬਾਹਰ ਹੁੰਦਾ ਚੇਤਨ ਅੱਖਰਾਂ ਚ ਨਹੀਂ ਹੁੰਦਾ ਹੈ ਦੋ ਅੱਖਰਾਂ ਦੇ ਪਰੇ ਹੁੰਦਾ ਜੋ ਚੀਜ਼ ਅਸੀਂ ਚਾਹੀਦੀ ਹੈ ਉਹ ਅੱਖਰਾਂ ਤੋਂ ਪਰੇ ਅੱਖਰਾਂ ਵਿੱਚ ਤਾਂ ਗਿਆਨ ਹੋ ਸਕਦਾ ਚੌਥੀ ਅੱਖਰ ਬੋਲੇ ਵਿਆਸ ਵਿਚਾਰ ਉਹ ਪਰਮਾਰਥ RAM ਨਾਮ ਸਰ ਨਹੀਂ ਵਿਆਸ ਨੇ ਇੱਕ ਗੱਲ ਕਹੀ ਹੈ ਵਿਚਾਰ ਕੇ ਵਿਆਸ ਉਹ ਹੈ ਜਿਹਨੂੰ ਬੇਦ ਸਮਝ ਲੈ ਗੁਰਮੁਖ ਨੂੰ ਵਿਆਸ ਹੈ ਵਿਆਸ ਵਿਚਾਰ ਜਿਹਨੂੰ ਗੁਰੂ ਕਹਿੰਦੇ ਉਹਨੂੰ ਵਿਆਸ ਕਹਿੰਦੇ ਸੀ ਵਿਆਸ ਵਿਚਾਰ ਉਹ ਪਰਮਾਰਥ RAM ਨਾਮ ਸਰ ਨਹੀਂ ਉਹ ਕਹਿੰਦੇ RAM ਨਾਮ ਹੈ ਤੇ ਬਰਾਬਰ ਸਾਰੀ ਗ੍ਰੰਥ ਦੀ ਹੈ ਇਹਦੇ ਬਰਾਬਰ ਗ੍ਰੰਥ ਉਹਦੇ ਬਰਾਬਰ ਨਹੀਂ ਹੈ ਗ੍ਰੰਥਾਲੇ ਪੁੱਤ ਪਾਪ ਦੀ ਵਿਚਾਰ ਕਰਦੇ ਨੇ ਸਿਮਰਤ ਸ਼ਾਤਰ ਪੁੰਨ ਪਾਪ ਵਿਚਾਰਦੇ ਨੇ ਤਤ ਤਤ ਦਾ ਦਾ ਗਿਆਨ ਨਹੀਂ ਹੈ ਉਹਨਾਂ ਨੂੰ ਤਤ ਦਾ ਲਿਖਣ ਵਾਲਿਆਂ ਨੂੰ ਇਹ ਗਿਆਨ ਹੈ ਨਹੀਂ ਜੇ ਲਿਖਣ ਵਾਲਿਆਂ ਨੂੰ ਤਤ ਦਾ ਗਿਆਨ ਨਹੀਂ ਸੀ ਉਹ ਤਾਂ ਲੱਭਦੇ ਕੀ ਹੋ ਤੁਸੀਂ ਇਹ ਜਿਹੜੇ ਸਾਡੇ ਟੀਕਾਕਾਰ ਨੇ ਕਿਤਾਬਾਂ ਜਿਹੜੀਆਂ ਪੜ੍ਹਦੇ ਨੇ ਇਹਨਾਂ ਤਤ ਗਿਆਨ ਚਾਰ ਕਿਤਾਬਾਂ ਲੈ ਕੇ ਪੜ੍ਹ ਕੇ ਵੀ ਤੁਸੀਂ ਲਿਖਤੀ ਜਾ ਉੱਥੇ ਹੀ ਕੱਖ ਨਹੀਂ ਤੁਹਾਨੂੰ ਤੁਸੀਂ ਉਹ ਕੀ ਪਾਤਾ ਜੀ ਉਹ ਪਹਿਲਾਂ ਹੀ ਲਿਖਿਆ ਹੋਇਆ ਉਹਨਾਂ ਦਾ ਜਿਹਨਾਂ ਦੇ ਪੱਲੇ ਹੀ ਕੱਖ ਨਹੀਂ ਸੀ ਤੁਸੀਂ ਉਥੋਂ ਕੀ ਲੈ ਲਿਆ ਬਸ ਉਹਦੇ ਜਿਹੜੇ ਪਾਗਲਾਂ ਨੂੰ ਜੋ ਪਾਗਲ ਕਰਦੇ ਹੁੰਦੇ ਨੇ ਅੱਜ ਮੇਰੇ ਨਾਲ ਦੀ ਕਿਤਾਬ ਛਪਗੀ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲੈ ਲਾਗੀ ਸਹਿਜ ਸਮਾਦ ਉਪਾਦ ਰਹਿਤ ਹੋਏ ਸਹਿਜ ਸਮਾਦ ਦਾ ਜਾਗ ਪੈਣਾ ਅਸਲ ਦੇ ਵਿੱਚ ਜਾਨਵਰ ਜਾਗਦਾ ਹੈ ਸੁਪਨੇ ਦੇ ਵਿੱਚ ਜਾਗਦਾ ਆਪੇ ਸਮਝ ਲੱਗੀ ਸੁਪਨਾ ਰਹਿਦਾ ਹੀ ਨਹੀਂ ਸੁਪਨਾ ਖਤਮ ਹੋ ਜਾਣਾ ਜਾਗ ਪੈਣਾ ਭਾਗ ਰਹੇ ਤੋਂ ਹੈ ਵੱਡੇ ਭਾਗ ਲੈ ਲੱਗੀ ਬਸ ਉਪਾਦੀ ਫੇਰ ਫੇਰ ਬਨ ਸੁਪਨੇ ਜੇ ਵੱਲ ਦੌੜ ਜਾਗਿਆ ਬਨ ਕਿ ਸੁਪਨਾ ਫੇਰ ਤਾਂ ਸੰਸਾਰ ਝੂਠਾ ਸਰ ਸੰਸਾਰ ਰਹਿਦਾ ਹੀ ਨਹੀਂ ਫਿਰ ਸਹਿਜ ਸਮਝ ਜਾਗਰਤ ਅਵਸਥਾ ਚ ਹੋ ਜਾਂਦਾ ਹੈ ਸੱਚ ਦਾ ਗਿਆਨ ਹੋ ਜਾਂਦਾ ਹੈ ਫਿਰ ਉਪਾਦੀ ਕਰ ਵੱਡੇ ਭਾਗ ਲਿਵ ਲੱਗੀ ਵੱਡੇ ਭਾਗ ਦਾ ਦਹਿ ਐਵੇਂ ਤਾਂ ਲਿਵ ਲੱਗਦੀ ਹੈ ਕਿਤੇ ਜਾਣ ਰਵਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ ਕਹਿ ਰਵਦਾਸ ਰਵਦਾਸ ਕਹਿੰਦਾ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ ਉਦਾਸ ਦਾਸ ਮਤ ਦਾਸਾਂ ਦੀ ਜਿਹੜੀ ਮਤ ਹੈ ਨਾ ਇਹ ਸੰਸਾਰ ਤੋਂ ਉਦਾਸ ਕਰ ਦਿੰਦੀ ਹੈ ਸੰਸਾਰ ਛੜਾ ਦਿੰਦੀ ਹੈ ਜਿਹੜੀ ਮਤ ਹੈ ਨਾ ਗੁਰਮਤ ਇਹ ਦਾਸਾਂ ਦੀ ਹੈ ਅਸਲ ਨਾਨਕ ਵੀ ਦਾਸ ਹੈ ਇਹ ਸਾਰਾ ਦਾਸਾਂ ਦਾ ਪੰਥ ਹੈ ਦਾਸਾਂ ਦੀ ਮਤ ਹੈ ਜਨਮ ਮਰਨ ਪੈ ਭਾਗੀ ਇਹ ਮਤ ਜਨਮ ਦੀ ਪੈ ਦੂਰ ਕਰਦੀ ਔਰ ਕੋਈ ਨਹੀਂ ਕਰਦੀ ਇਹਦੇ ਨਾਲ ਜਨਮ ਦੀ ਪੈ ਜਿਹੜੀ ਹੈ ਭੱਜ ਜਾਂਦੀ ਹੈ ਹੋਰ ਦੁਨੀਆ ਦੀ ਕੋਈ ਦਾਸਾਂ ਜਿਹੜੇ ਉਹਦੇ ਦਾਸ ਨੇ ਉਹਨਾਂ ਦੀ ਜਿਹੜੀ ਮਤ ਹੈ ਉਹ ਪਰਮ ਪੈ ਔਰ ਦੂਰ ਕਰਦੀ ਹੈ ਪਰ ਗਿਆ ਭਉ ਭਾਗਾ ਜਨਮ ਮਰਨ ਦੀ ਭੈ ਦੂਰ ਹੋ ਜਾਂਦੀ ਜਨਮ ਮਰਨ ਦਾ ਪਰਮ ਔਰ ਭੈ ਦੂਰ ਹੋ ਜਾਂਦਾ ਪਰਮ ਔਰ ਭੈ ਜਨਮ ਮਰਨ ਦਾ ਜਨਮ ਮਰਨ ਹੁੰਦਾ ਹੀ ਨਹੀਂ ਪਰਮ ਭੈ ਉਹ ਦੱਸਿਆ ਜਨਮ ਮਰਨ ਦਾ ਜਨਮ ਮਰਨ ਦਾ ਹੁੰਦਾ ਨਹੀਂ ਜੋਤ ਤਾਂ ਵਰਦੀ ਹੋਣੀ ਕਿਤੇ ਤਾਂ ਪਹਿਲਾਂ ਮਰਿਆ ਨਾ ਹੁਣ ਮਰੇ ਪਰ ਉਹਦਾ ਪਰਮ ਦੂਰ ਹੋ ਜਾਂਦਾ